ਪਾਦਲੀ ਛੰਤ ਤਵ ਪ੍ਰਸਾਦ ਦਿਨ ਏਕ ਆਤਮਾ ਰਾਮ ਅਨਪੋ ਸਰੂਪ ਆਨ ਹਾਦਿਆ ਕਾਮ ਅਨ ਛਿਜ ਆ ਜਾਨ ਬਾਹੋ ਰਾਜਾਨ ਰਾਜ ਸਾਹਨ ਸਾਉ ਉਚਰਿਓ ਆਤਮਾ ਪ੍ਰਾਤਮਾ ਸੰਗ ਉਤਪੋਈ ਸਰੂਪ ਅਭਿਗਤ ਅਭੰਗ ਏ ਕੌਣ ਆਹੇ ਆਤਮਾ ਸਰੂਪ ਜੇ ਅਮਿਤ ਤੇਜ ਅਤਭੁਤ ਵਿਭੂਤੇ ਪ੍ਰਾਤਮਾ ਬਾਚ ਯਹ ਬ੍ਰਹਮ ਆਹੇ ਆਤਮਾ ਰਾਮ ਜੇ ਅਮਿਤ ਤੇਜ ਅਭਿਗਤ ਅਕਾਮ ਜੇ ਭੇਦ ਪਰਮ ਨਹੀਂ ਕਰਮ ਕਾਲ ਜੇ ਸਤਰ ਮਿੱਤਰ ਸਰਬਾ ਦਿਆਲ ਡੋਬਿਓ ਨਾ ਡੁਬੈ ਸੋਖਿਓ ਨਾ ਜਾਏ ਕਟਿਓ ਨਾ ਕਟੈ ਬਾਰਿਓ ਨਾ ਬਰਾਏ ਛਿਜੈ ਨਾ ਨੈਕ ਸਤ ਸ਼ਸਤਰ ਪਾਤ ਜੇ ਸਤਰ ਮਿੱਤਰ ਨਹੀਂ ਜਾਤ ਪਾਤ ਸਤਰ ਸਹੰਸ ਸਤ ਸਤ ਪ੍ਰਗਾਏ ਛਿਜੈ ਨਾ ਨੈਕ ਖੰਡਿਓ ਨਾ ਜਾਏ ਨਹੀਂ ਜਰੈ ਨੈਕ ਪਾਪ ਕਮਝਾਰ ਬੋਰੈ ਨਾ ਸਿੰਧ ਸੋਖੈ ਨਾ ਬਿਆਰ ਇਕ ਕਰਿਓ ਪ੍ਰਸ਼ਨ ਆਤਮਾ ਦੇਵ ਅਨਭੰਗ ਰੂਪ ਅਨਭਉ ਅਪੇਵ ਯਹ ਚਤੁਰ ਵਰਗ ਸੰਸਾਰ ਦਾਨ ਕੇ ਚਤੁਰ ਵਰਗ ਕਿਜੈ ਵਖਿਆਨ ਇਕ ਰਾਜ ਧਰਮ ਇਕ ਦਾਨ ਧਰਮ ਇਕ ਭੋਗ ਧਰਮ ਇਕ ਮੋਛ ਕਰਮ ਇਕ ਚਤੁਰ ਵਰਗ ਸਭ ਜਗ ਪਨੰਤ ਸੇ ਆਤਮਾ ਪਰਾਤਮਾ ਪੁਛੰਤ ਇਕ ਰਾਜ ਧਰਮ ਇਕ ਧਰਮ ਦਾਨ ਇਕ ਭੋਗ ਧਰਮ ਇਕ ਮੋਛਵਾਨ ਤੁਮ ਕਹੋ ਚਤਰ ਚਤਰੇ ਵਿਚਾਰ ਜੇ ਜੇ ਤ੍ਰਿਕਾਲ ਭੈ ਜੁਗ ਅਪਾਰ ਬਰਨਨ ਕਰੋ ਤੁਮ ਪ੍ਰਥਮ ਦਾਨ ਜਿਵ ਦਾਨ ਧਰਮ ਕਿੰਨੈ ਨਿਰਪਾਨ ਸਾਜੋ ਕਰਮ ਸੁਰ ਦਾਨ ਦੰਤ ਭੂਮਾਦ ਦਾਨ ਕੀਨੇ ਅਕੰਥ ਤ੍ਰੈ ਜੁਗ ਮਹੀ ਉਪਰਨੇ ਨ ਜਾਤ ਗਾਥਾ ਅਨੰਤ ਉਪਮਾ ਅਗਾਤ ਜੋ ਕੀਏ ਜਗਤ ਮੈਂ ਜਗ ਧਰਮ ਪਰਨੇ ਨ ਜਾਹੇ ਤੇ ਅਮਿਤ ਕਰਮ ਕਾਲ ਜੁਗ ਦੇ ਆਦ ਜੋ ਭੈ ਮਹੀਪ ਇਹ ਭਰਤ ਖੰਡ ਮੈਂ ਜੰਬੂ ਦੀਪ ਵਾ ਬਲ ਪ੍ਰਤਾਪ ਵਰਨੋ ਸੋ ਤ੍ਰੇਣ ਰਾਜਾ ਯੁਧਿਸ਼ਟਰ ਭੂ ਪਰਥੇਣ ਖੰਡੇ ਅਖੰਡ ਜੇ ਚਤੁਰਖੰਡ ਕੈਰੋ ਕੁਰਖੇਤਰ ਮਾਰੇ ਪ੍ਰਚੰਡ ਜੇ ਚਤੁਰਕੁੰਡ ਜਿੱਤਿਓ ਦੁਬਾਰ ਅਰਜਨ ਭੀਮਾਦ ਭਰਾਤਾ ਜੁਜਾਰ ਅਰਜਨ ਪਠਿਓ ਉੱਤਰ ਦਿਸ਼ਾਨ ਭੀਮੈ ਕਰਾਏ ਪੂਰਬ ਬਿਆਨ ਸਹਦੇਵ ਪਠਿਓ ਦੱਖਣ ਸੋਦੇਸ ਨੁਕਲੈ ਪਠਾਏ ਪੱਛਮ ਪ੍ਰਵੇਸ਼ ਮੰਡੇ ਮਹੀਵ ਖੰਡਿਓ ਖਤਰਾਨ ਜਿੱਤੇ ਅਜੀਤ ਮੰਡੇ ਮਹਾਨ ਖੰਡਿਓ ਸੋ ਉੱਤਰ ਖੁਰਾਸਾਨ ਦੇਸ ਦੱਖਣ ਪੂਰਬ ਜਿੱਤੇ ਨਰੇਸ਼ ਖਾ ਖੰਡ ਖੰਡ ਜੀਤੇ ਮਹੀਪ ਵੱਜੋ ਨਿਸ਼ਾਨ ਇਹ ਜੰਬੂ ਦੀਪ ਇਕ ਠੌਰ ਕੀਏ ਸਭ ਦੇਸ ਰਾਵ ਮਹਾਰਾਜ ਸੂ ਕੋ ਕੀਓ ਚਾਉ ਸਭ ਦੇਸ ਦੇਸ ਪਠੇ ਸੋ ਪੱਤਰ ਜਿਤ ਜਿਤ ਗੁਨਾੜ ਕੀਏ ਇਕਤਰ ਮਹਾਰਾਜ ਸੂ ਕੋ ਕੀਓ ਆਰੰਭ ਨਿਰਭਉ ਬੁਲਾਏ ਜਿੱਤੇ ਅਸੰਭ